अत बन अॼी विदा बनदा बंदरी देर कुतरी देर कुते बेव गीदा अॼी विदा ਬਨੇ ਅਤੇ ਬਨੀ ਦਾ ਅਜ ਆਹ ਖੇਰੀ ਵਿਦਾ ਗੱਟੇ ਦੇ ਵਿੱਚ ਬਨੀ ਦੇ ਅਜ ਵਾਲਿਨ ਪਰੇਸ਼ਾਨ ਮਥੇ ਤੂੰ ਜਣਦੀ ਪਈ ਹੈ ਸ਼ਾਦੀ ਦਿੱਤਾ ਲੇ ਅਫਸ਼ਾ ਦਰਦਾਂ ਦੇ ਤਰ ਜਮਾਨੇ ਕੀਤੇ